ਸਾਚ ਵਖਰ ਧਨ ਪੱਲੇ ਹੋਏ ਆਪ ਤਰੈ ਤਾਰੇ ਭੀਸ ਹੋਏ ਸਾਚ ਵਖਰ ਧਨ ਪੱਲੇ ਹੋਏ ਜੇ ਸੱਚ ਦਾ ਵਖਰ ਧਨ ਸੱਚ ਦਾ ਵਖਰ ਸੌਦਾ ਵਖਰ ਦਾ ਸੌਦਾ ਸੌਦਾ ਕਹ ਲੋ ਜਾਂ ਧਨ ਕਹ ਕੋਈ ਗੱਲ ਨਾਮ ਧਨ ਜੇ ਨਾਮ ਧਨ ਪੱਲੇ ਹੋਵੇ ਆਪ ਤਰੈ ਆਪ ਤਾਂ ਤਰਦਾ ਹੀ ਹੋ ਜਿਹਦੇ ਕੋ ਗੁਰਬਾਣੀ ਦੀ ਸੋਝੀ ਹੈ ਇਹ ਸਾਜ ਬਖਰ ਮੁਰਤੇ ਤੌਰ ਤੇ ਜਿਹਦੇ ਕੋਲੇ ਨਾਮ ਤਾਂ ਹੈ ਆਪ ਤਰ ਹੈ ਆਪ ਤਾਂ ਤਰਦਾ ਹੀ ਹੋ ਤਾਰੇ ਵੀ ਹੋਏ ਤਾਰੇ ਵੀ ਹੋਏ ਉਹ ਇਹ ਨਹੀਂ ਹੈਗਾ ਮੋਢਿਆਂ ਤੇ ਆਪਣੇ ਬਿਠਾਲ ਕੇ ਤਾਰ ਦੂਗਾ ਉਹ ਤਰਨ ਦੀ ਵਿਧੀ ਸਮਝਾ ਦੂਗਾ ਕੋਈ ਪੜਾਉ ਉਹ ਵੀ ਜਿਹੜਾ ਪੜਿਆ ਹੋਇਆ ਹੈ ਪੜਨਾ ਦਾ ਪੜਨ ਵਾਲੇ ਨਹੀਂ ਜਿਹਨੇ ਤਰਨਾ ਤਰਨਾ ਤਾਂ ਨੇ ਕਿਵੇਂ ਤਰਨਾ ਤਰਨਾ ਸਿਖਾ ਦੂਗਾ ਤਰਨਾ ਜਿੱਥੋਂ ਜੇ ਉਹ ਚਾਹੁੰਦਾ ਤਰਨਾ ਤਰਨ ਦੀ ਵਿਧੀ ਉਹਨੂੰ ਸਮਝਾ ਦੂ ਹੋਰ ਕੁਝ ਆਪ ਨਹੀਂ ਤਾਰ ਤਾਰ ਹੈ ਪੀਸ ਹੋਏ ਦਾ ਮਤਲਬ ਇਹ ਹੈ ਇਹ ਨਹੀਂ ਹੈਗਾ ਵੀ ਉਹਦੇ ਤੇ ਬਹਿ ਕੇ ਸਾਰੇ ਤੁਸੀਂ ਤਾਰਨ ਵਾਲਾ ਤੁਹਾਡੇ ਅੰਦਰ ਬੈਠਾ ਹੈ ਉਹਦੇ ਨਾਲ ਜੋੜ ਦੂਗਾ ਤਾਰਨ ਵਾਲਾ ਤਾਂ ਅੰਦਰ ਬੈਠਾ ਹੈ ਇਹਦਾ ਜਿਹੜਾ ਮੂਲ ਹੈ ਜੀਵ ਦਾ ਤਾਰਨ ਵਾਲਾ ਹੀ ਤਰਿਆ ਹੋਇਆ ਆਪ ਆਪ ਤਰਿਆ ਹੈ ਸਤਗੁਰ ਤੇ ਖਾਲੀ ਕੋਈ ਨਹੀਂ ਤੇਰੇ ਅੰਦਰਲੇ ਸਤਗੁਰ ਨਾਲ ਜੋੜ ਦੂਗਾ ਉਸੇ ਦਾ ਤਰੂਗਾ ਹੋਰ ਕਿਸੇ ਨਾਲ ਜੁੜੇ ਨਹੀਂ ਸਕਦਾ ਦੂਆ ਤਾਰਾ ਪੀਸ ਹੋਏ ਤਾਰੇ ਪੀਸ ਹੋਏ ਇਹ ਸੈਂਸ ਵਿੱਚ ਤਾਰਾ ਪੀਸ ਹੋਏ ਹੈ ਇਹ ਨਹੀਂ ਵੀ ਬਾਹ ਫੜ ਕੇ ਲੈ ਜੂਗਾ ਉਹ ਬਾਹ ਨਾ ਜਿਹਦੀ ਬਾਹ ਫਾੜੀਆਂ ਨਾ ਉਹਦੀ ਬਾਹ ਜਾਣੀਆਂ ਨਾ ਉਹਦਾ ਉਹਦੀ ਬਾਹ ਜਾਣੀ ਉਹਦਾ ਹੱਥ ਪੱਜਾ ਜਾਊਗਾ ਉਂਗਲੀਆਂ ਜਾਣਗੇ ਇੱਥੇ ਜਾਲ ਦੇਣੀਆਂ ਨੇ ਕੀ ਫੜੂਗਾ ਇਹਨਾਂ ਗੱਲਾਂ ਭਗਤੀਆਂ ਨੂੰ ਲੈ ਕੇ ਬਲੈਕਮੇਲ ਕਰਦੇ ਨੇ ਲੋਕਾਂ ਨੂੰ ਇਹ ਇਹਨਾਂ ਭਗਤੀਆਂ ਦੇ ਅਰਥ ਬਲੈਕਮੇਲ ਕਰਕੇ ਫਸਾਉਂਦੇ ਨੇ ਲੋਕਾਂ ਨੂੰ ਜਿਹੜੇ ਵਿਚਾਰੇ ਥੋੜੀ ਅਕਲ ਵਾਲੇ ਨੇ ਸਮਝ ਨਹੀਂ ਹੈਗੀ ਐ ਭਗਤੀਆਂ ਨੇ ਇਹਨਾਂ ਦਾ ਪੁੱਠਾ ਅਰਥ ਕਰਕੇ ਆ ਦੇਖੋ ਜੀ ਲਿਖਿਆ ਹੋਇਆ ਆਪ ਤੜਾ ਤਾਰਾ ਪੀਸ ਹੋਏ ਅਸੀਂ ਉਤਾਰ ਸਕਦੇ ਬਾਹ ਫੜ ਕੇ ਲੈ ਜਾਣ ਮੈਂ ਆਪ ਤਾਂ ਤਾਂ ਲੋ ਗੁਰਬਾਣੀ ਦੇ ਅਰਥੇ ਕਰਕੇ ਦਿਖਾ ਦਿਓ ਤੁਸੀਂ ਜਿੱਦਾਂ ਤੁਹਾਨੂੰ ਅਰਥ ਆ ਗਏ ਛੱਡ ਦੋਗੇ ਕਹਿਣਾ ਮੈਂ ਮੈਂ ਕਿ ਬਲੈਕਮੇਲਿੰਗ ਵੀ ਛੱਡ ਜਾਣੀ ਹੈ ਨਾ ਲੋ ਪਹਿਲਾਂ ਹੀ ਬਲੈਕਮੇਲਿੰਗ ਛੱਡ ਕੇ ਝੂਠ ਛੱਡ ਕੇ ਕੂੜ ਛੱਡ ਕੇ ਹੀ ਇਹ ਸਮਝਾਉਣ ਲੱਗਣੀ ਇਹਦੀ ਜਿਹੜੀ ਚੋਟ ਹੈ ਨਾ ਕਬੀਰ ਕਹਿੰਦਾ ਵਰਸ਼ੇ ਚੱਲਦੇ ਰਹਿਣ ਜੰਗਾਂ ਜੁੱਦਾਂ ਵਿੱਚ ਕਾਇਰ ਆਦਮੀ ਨੂੰ ਵੀ ਵਰਸ਼ੇ ਲੱਗ ਜਾਂਦੇ ਨੇ ਜਿਹੜੇ ਜੰਗ ਤੋਂ ਡਰਦੇ ਨੇ ਪਰ ਜਦੋਂ ਵੱਜ ਜਾਂਦਾ ਹੈ ਸੜਨਾ ਪੈਂਦਾ ਸਹਿੰਦੇ ਨਾ ਲੋਕ ਸਹਿ ਲੈਂਦੇ ਨੇ ਬਚ ਵੀ ਜਾਂਦੇ ਨੇ ਲੱਗਣ ਤੋਂ ਪਹਿਲਾਂ ਜ਼ਿਆਦਾ ਡਰ ਹੁੰਦਾ ਲੱਗੇ ਤੋਂ ਬਾਅਦ ਘਟ ਡਰ ਘਟ ਹੋ ਜਾਂਦਾ ਫੇਰ ਡਰ ਇਦਾਂ ਹੀ ਸੀਗਾ ਕਹਿੰਦੇ ਵਰਸ਼ੇ ਦੀ ਚੋੜ ਸਾਰੇ ਸੈਲਨ ਦੇ ਕਾਇਰ ਤੋਂ ਕਾਇਰ ਵੀ ਸੈਲਨ ਪਰ ਆ ਜਿਹੜੇ ਸ਼ਬਦ ਐ ਦੀ ਚੋੜ ਸਹਿ ਕੇ ਦਿਖਾ ਦੇਣਾ ਕੋਈ ਚੋੜ ਸਹਾਰੇ ਸ਼ਬਦ ਕੀ ਦਾਸ ਗੁਰੂ ਮੈਂ ਦਾਸ ਫਿਰ ਉਹ ਖੜਾ ਰਹਿ ਜਵੇ ਨਾ ਪਰਸ਼ਾ ਤੀਰਾਂ ਦੀ ਚੋੜ ਸਹਾਰ ਕੇ ਖੜੇ ਰਹਿੰਦੇ ਨੇ ਨਵੀਂ ਕਹਿੰਦੇ ਲੱਗ ਗਿਆ ਲੱਗ ਗਿਆ ਕੋਈ ਕੱਢ ਕੇ ਤੀਰ ਬਰੇ ਮਾਰ ਤੋਂ ਫਿਰ ਲੜਨ ਲੱਗ ਜਾਂਦਾ ਉਹਦੇ ਜੋਸ਼ ਹੁੰਦਾ ਨਾ ਜੰਗ ਦੇ ਵਿੱਚ ਵੀਰਾ ਹੁੰਦਾ ਕਹਿੰਦਾ ਆ ਚੋੜ ਜਿਹੜੇ ਸ਼ਬਦ ਦੀ ਚੋੜ ਸਹਿ ਕੇ ਖੜਾ ਰਹਿ ਜਵੇ ਫਿਰ ਮੈਂ ਬਣ ਇਹ ਨਹੀਂ ਰਹਿੰਦੀ ਕੂੜ ਦੀ ਕੰਧ ਨੂੰ ਅੰਦਰ ਨਹੀਂ ਰਹਿੰਦਾ ਅੰਦਰਲੇ ਪਾਪ ਕੰਬਣ ਲੱਗ ਜਾਂਦੇ ਨੇ ਕੰਬਣ ਪਾਪ ਤੇ ਭੀਤਰ ਕੰਪੇ ਪਾਪੀ ਦੇ ਪਾਪ ਕੰਬ ਜਾਂਦੇ ਸਾਰੇ ਸੱਚ ਸੁਣ ਕੇ ਝੂਠ ਕੰਬਣ ਲੱਗ ਜਾਂਦੇ ਪੁਰਖ ਨੂੰ ਦੇਖ ਕੇ ਬਾਸ ਉਹਦੀਆਂ ਅੱਖਾਂ ਬਦਲ ਜਾਂਦੀਆਂ ਨੇ ਤੌਰ ਬੋਲ ਵੀ ਪੁਲਿਸ ਨਹੀਂ ਮੈਨੂੰ ਫੜ ਲਉਂਦੀ ਚਾਹੇ ਪੁਲਿਸ ਨੂੰ ਪਤਾ ਬਣਾਉਂਦੇ ਜਿਵੇਂ ਆਦਮੀ ਕੋਲ ਗਲਤ ਚੀਜ਼ ਹੈ ਸਾਇਦ ਸੁਭਾਅ ਕੋਲ ਖੜੀ ਹੈ ਉਹਨੂੰ ਸ਼ੱਕ ਹੋ ਜਾਂਦਾ ਵੀ ਲੈ ਵੀ ਕਿਸੇ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਮੇਰੇ ਖਤਰੇ ਠੀਕ ਉਧਰ ਪਾਹ ਪੈਣਾ ਨਾ ਸਭ ਗਿਆ ਦੇਖ ਜੇ ਕੁਝ ਨਹੀਂ ਉਹਦੇ ਅੰਦਰ ਪਾਪ ਚੁੱਪ ਕਰਕੇ ਚਲਾ ਜਾਂਦਾ ਪੁਲਿਸ ਫੜਦੀ ਵੀ ਉਹਨੂੰ ਹੀ ਆ ਅੱਗ ਪਛਾਣ ਕੇ ਅੱਗ ਤੋਂ ਹੀ ਦੇਖ ਲੈਂਦੀ ਹੈ ਵੀ ਇਹ ਕੀ ਹੈ ਸਹਿਜ ਰਤਾ ਬੁਝੇ ਪਤ ਹੋਏ ਤਾਂ ਕੀ ਕੀਮਤ ਕਹਿ ਕਰੇ ਨਾ ਕੋਈ ਸਹਿਜ ਰਤਾ ਬੁਝੇ ਅਸਲ ਦੇ ਵਿੱਚ ਗੱਲ ਨੂੰ ਬੁੱਝਦਾ ਕੌਣ ਗੁਰਬਾਣੀ ਦੇ ਅਰਥ ਬੁੱਝਣ ਤੋਂ ਪਹਿਲਾਂ ਮਨ ਦਾ ਟਿਕ ਜਾਣਾ ਜ਼ਰੂਰੀ ਹੈ ਸਹਿਜ ਦਾ ਰੰਗ ਚੜ ਜਾਣਾ ਜ਼ਰੂਰੀ ਹੈ ਸਹਿਜ ਅਵਸਥਾ ਪਹਿਲਾਂ ਬੁੱਝਣਾ ਵਾਲੀ ਗੱਲ ਪਿੱਛੋਂ ਜਿਹੜੀ ਗੱਲ ਬੁੱਝਣ ਵਾਲੀ ਹੈ ਨਾ ਬਾਣੀ ਚ ਕੁਝ ਸਮਝਣ ਵਾਲੀ ਗੱਲ ਹੈ ਪਹਿਲਾਂ ਜੇ ਸਮਝਣ ਵਾਲੀ ਗੱਲ ਸਾਰੀ ਸਮਝ ਕੇ ਮੰਨ ਲਈ ਨਾ ਫਿਰ ਉਹਨੂੰ ਸਹਿਜ ਅਵਸਥਾ ਪ੍ਰਾਪਤ ਹੁੰਦੀ ਫਿਰ ਉਹ ਸਹਿਜਦਾਰੀ ਸਿੱਖ ਬਣਦਾ ਫਿਰ ਉਹ ਸਹਿਜਦਾਰੀ ਸਿੱਖ ਬਣਦਾ ਜਦ ਉਹਦਾ ਮਨ ਟਿਕ ਜਾਂਦਾ ਨਾ ਮਾਇਆ ਦੀ ਦੌੜ ਤੋਂ ਬਾਹਰ ਹੋ ਜਾਂਦਾ ਉਹ ਸਹਿਜ ਹੈ ਉਹ ਉਹਨੂੰ ਗਿਆਨ ਦਾ ਰੰਗ ਚੜ ਗਿਆ ਗੁਰ ਗਿਆਨ ਪਦਾਰਥ ਨਾਮ ਹੈ ਉਹਨੇ ਸਮਝ ਲਿਆ ਜਿੰਨਾ ਸਮਝਣ ਵਾਲਾ ਸੀ ਸਮਝ ਲਿਆ ਸਮਝ ਲਿਆ ਵਰਤਿਆ ਲਫ਼ਜ਼ ਪਰ ਜਿਹੜਾ ਬੁੱਝਣ ਵਾਲਾ ਸੀ ਹੁਣ ਇਹ ਤੋਂ ਬਾਅਦ ਬੁੱਝੂਗਾ ਜਿਹੜਾ ਜੋ ਟਿਕਿਆ ਨਹੀਂ ਨਾ ਮਨ ਹੈਗਾ ਉਹਨੇ ਕੀ ਬੁੱਝਣਾ ਉਹਦਾ ਜੋ ਟਿਕਿਆ ਹੀ ਨਹੀਂ ਟਿਕੇ ਤੋਂ ਬਾਅਦ ਜਦ ਰੜਕਦਾ ਰਾਂ ਇੱਕ ਮਨ ਇੱਕ ਚਿੱਤ ਹੋ ਕੇ ਫੇਰ ਵਖਣ ਪ੍ਰਾਪਤ ਹੁੰਦਾ ਕਬੀਰ ਕੀ ਕਹਿੰਦਾ ਸਹਿਜੇ ਬਲੋਗੋ ਜੈਸੇ ਤਤ ਨਾ ਜਾਈ ਜੇ ਤੁਹਾਡਾ ਮਾਰਾ ਜੋ ਟਿਕਿਆ ਨਹੀਂ ਨਾ ਤੁਸੀਂ ਜਿੰਨਾ ਮਰਜ਼ੀ ਗੁਰਬਾਣੀ ਨੂੰ ਵਿਚਾਰ ਲਓ ਤਤ ਨਹੀਂ ਮਿਲਣਾ ਤਤ ਕਦ ਮਿਲਦਾ ਜਦ ਸਮਝਣ ਵਾਲੀ ਗੱਲ ਸਮਝ ਲਈ ਔਰ ਮੰਨ ਲਈ ਪ੍ਰੈਕਟੀਕਲੀ ਪ੍ਰੈਕਟੀਕਲ ਜੇ ਟਿਕੂਗਾ ਬੰਦਾ ਜਦ ਸਮਝਣ ਵਾਲੀ ਗੱਲ ਸਮਝ ਕੇ ਮੰਨ ਲਈ ਨਾ ਮੰਨੇ ਹੁਕਮ ਸਭਾ ਗੁਣ ਗਿਆਨ ਆਈ ਨਾ ਭਗਤੀ ਉੱਤੇ ਉਹਦੇ ਨਾਲ ਰਿਲੇਟਡ ਹੈ ਸਹਜ ਅਰਥਾ ਬੁਝੇ ਉਹਦੇ ਨਾਲ ਰਿਲੇਟਡ ਹੈ ਉਹੀ ਗੱਲ ਕਹੀ ਹੈ ਮੰਨੇ ਹੁਕਮ ਸਭਾ ਗੁਣ ਹੁਣ ਹੁਕਮ ਕਿਵੇਂ ਮੰਨੇ ਸਵਾਲ ਹੈ ਅਗਲਾ ਸਹਿਜ ਰਤਾ ਬੁਝੇ ਬੁਝੇ ਫਤੋ ਹੈ ਫਤੋ ਜਦੋਂ ਸਹਿਜ ਦਾ ਰੰਗ ਜੜ ਜਾਂਦਾ ਨਾ ਜਿੱਦੀ ਗੁਰਬਾਣੀ ਸਮਝ ਆਉਂਦੀ ਹੈ ਸਮਝਣ ਵਾਲੀ ਗੱਲ ਜਿੱਦੀ ਵੀ ਹੈ ਸਮਝ ਲਈ ਉਹਨੇ ਪਰ ਟਿਕ ਗਿਆ ਅੱਗੇ ਫਿਰ ਬੁੱਝਣ ਵਾਲੀ ਗੱਲ ਰਹੇਗੀ ਕਹਾ ਬੁਝਾਰਤ ਬੁੱਝਿਆ ਢੋਰਾ ਫਿਰ ਢੋਰਾ ਨਹੀਂ ਰਿਹਾ ਉਹ ਫਿਰ ਢੋਰਾ ਨਹੀਂ ਪਹਿਲਾਂ ਪਸ਼ੂ ਫਿਰ ਕਬਦ ਗਾਉ ਉਹਨੂੰ ਇਹ ਪਤਾ ਲੱਗ ਗਿਆ ਵੀ ਮੈਂ ਸਰੀਰ ਤਾਂ ਹਾਂ ਨਹੀਂ ਕਿਉਂ ਮਾਸੋ ਸਭੇ ਸਾਥ ਕੇ ਕਿਉਂ ਮਾਸੋ ਹੀ ਮਾਸ ਉਪਜਾ ਕੇ ਮੇਰਾ ਸਰੀਰ ਵੀ ਬਾਸ ਹੈ ਬਾਦਾ ਦਾ ਸਰੀਰ ਵੀ ਬਾਸ ਹੈ ਸੀ ਤਾਂ ਇੱਕ ਸਰੀਰ ਤੇ ਸਰੀਰ ਹੀ ਪੈਦਾ ਹੋਇਆ ਥੋੜੀ ਜਿਹੀ ਮਿੱਟੀ ਰਾਤ ਚੱਕ ਲਈ ਬਾਪਰ ਬਾਹਰ ਗਬਲੇ 'ਚ ਰੱਖ ਲਈ ਉਹ ਗਮਲੇ 'ਚ ਵੀ ਬੂਟਾ ਲੱਗ ਜਾਂਦਾ ਉੱਥੇ ਬੂਟਾ ਨਹੀਂ ਲੱਗਦਾ ਛੋਟਾ ਲੱਗ ਜੂਗਾ ਜਿਹੜੀ ਕਿ ਹੋ ਹੋਇਆ ਲੱਗ ਜੂਗਾ ਇਹ ਤਾਂ ਇਹ ਜੀ ਗੱਲ ਹੈ ਥੋੜੀ ਜੀ ਮਿੱਟੀ ਚੱਕ ਕੇ ਰੰਚਕ ਰੇਤ ਖੇਤ ਤਨ ਨਿਰਮਤ ਰੰਚਕ ਰੇਤ ਥੋੜਾ ਜਿਹਾ ਰੇਤ ਲੈ ਲਈ ਮਿੱਟੀ ਲੈ ਲਈ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ ਦੁਰਲਭ ਦੇ ਇੰਨੀ ਮਿੱਟੀ ਲਈ ਸੀ ਜਿਹੜੀ ਦੇਹ ਬਣੀ ਫਿਰ ਬਾਹਰੋਂ ਮਿੱਟੀ ਖਾਂਦਾ ਇਹ ਮਿੱਟੀ ਮਿੱਟੀ ਉਹ ਖਾਂਦੀ ਆ ਮਿੱਟੀ ਬਣੀ ਕਿਥੋਂ ਬੱਚੇ 'ਚ ਮਿੱਟੀ ਕਿਹਦੀ ਹੁੰਦੀ ਹੈ ਇਹ ਜੋ ਖਾਂਦੇ ਆ ਸਭ ਮਿੱਟੀ ਹੈ ਇਹਦੇ ਵਿੱਚ ਜਿਹੜਾ ਖਾਂਦੇ ਆ ਜੋ ਮਿੱਟੀ ਖਾਦੀ ਦੀ ਵੱਧ ਗਈ ਜਿੰਨਾ ਪਾਣੀ ਪੀਤਾ ਤਾਂ ਪਾਣੀ ਵੱਧ ਗਿਆ ਜਿੰਨੀ ਮਿੱਟੀ ਖਾਦੀ ਦੀ ਮਿੱਟੀ ਵੱਧ ਗਈ ਜੋ ਕੋਈ ਖਾਦਾ ਤਾਂ ਉਹ ਇਸ 'ਚ ਵਧਿਆ ਮਾਸੋ ਹੀ ਮਾਸ ਇਸ ਕਰਕੇ ਮਾਸ ਨੂੰ ਮਿੱਟੀ ਕਹਿੰਦੇ ਨੇ ਇਹ ਲੋਕ ਨੇ ਜਿਹੜੇ ਮਾਸ ਨੂੰ ਮਿੱਟੀ ਬੰਦੇ ਨੇ ਅਰਮਾਸ ਦੀ ਮਿੱਟੀ ਬਣਦੀ ਹੈ ਕਬਰਾਂ 'ਚ ਕਬਰਾਂ ਦੀ ਜਿਹੜੀ ਮਿੱਟੀ ਹੁੰਦੀ ਹੈ ਨਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਘਮਿਆਰ ਪਾਣੀ ਤਾਂ ਸੁੱਕ ਗਿਆ ਹੱਡੀਆਂ ਉੱਥੇ ਪਈਆਂ ਨੇ ਆਡੋ ਰਹਿੰਦੀਆਂ ਨੇ ਹੱਡੀਆਂ ਨਹੀਂ ਗਲਦੀਆਂ ਬ੍ਰੇਕ ਜੇ ਗਲ ਜਾਣੋ ਫਾਸਫੋਰਸ ਜੇ ਬਣ ਜਿਹੜੀ ਮਿੱਟੀ ਹੁੰਦੀ ਹੈ ਚਿੱਟੀ ਚਿੱਟੀ ਨਿਕਲਦੀ ਕਬਰਾਂ ਵਿੱਚ ਅਸੀਂ ਲਿਆ ਕੇ ਖੇਤਾਂ 'ਚ ਪਾਉਂਦੇ ਰਹੇ ਹਾਂ ਉਹ ਕੀ ਹੁੰਦੀ ਹੈ ਮਿੱਟੀ ਹੁੰਦੀ ਹੈ ਬਾਸੀ ਹੈ ਹੁਣ ਵੀ ਜਿਹੜੀ ਸੌ ਹੁੰਦੀ ਹੈ ਉੱਥੇ ਬਣਦੀ ਹੈ ਸਰੀਰ ਜਲ ਕੇ ਵੱਖਰੀ ਮਿੱਟੀ ਹੁੰਦੀ ਹੈ ਉਹਦੀ ਸੌ ਵੱਖਰੀ ਹੁੰਦੀ ਹੈ ਸਰੀਰ ਦੀ ਲੱਕੜਾਂ ਦੀ ਸੌ ਵੱਖਰੀ ਹੁੰਦੀ ਹੈ ਫਰਕ ਹੁੰਦਾ ਦੋਹਾਂ ਦੇ ਵਿੱਚ ਇਹ ਜਿਹੜੀ ਇਹ ਬਹੁਤ ਹੌਲੀ ਹੌਲੀ ਹੌਲੀ ਹੌਲੀ ਮਿੱਟੀ ਖਾਦੀ ਹੈ ਜਾਨੀ ਸਰੀਰ ਪਿਆ ਕਵਰ ਦੇ ਵਿੱਚ ਸੜਦਾ ਹੈ ਬਹੁਤ ਸਾਲਾਂ ਦੇ ਵਿੱਚ ਮਿੱਟੀ ਬਣਦੀ ਹੈ ਉਹ ਚੀਜ਼ ਹੋ ਜਾਂਦੀ ਸਹਿਜ ਰਤਾ ਬੁਝੈ ਪਤ ਹੋਏ ਸਹਿਜ ਰਤਾ ਬੁਝੈ ਬੁਝਣ ਵਾਲੀ ਗੱਲ ਜਿਹੜੀ ਹੈ ਉਹ ਪਹਿਲਾਂ ਨਹੀਂ ਬੁਝ ਸਕਦਾ ਜਿੰਨਾ ਜੇ ਸਹਿਜ ਅਵਸਥਾ 'ਚ ਨਹੀਂ ਜਾਂਦਾ ਸਹਿਜ ਅਵਸਥਾ 'ਚ ਹੋ ਕੇ ਬਾਦ ਦੇ ਵਿੱਚ ਬਾਣੀ ਨੂੰ ਵਿਚਾਰੇ ਜੋ ਬਾਅਦ ਚ ਲੜਕਣਾ ਨਾ ਆਂਦੀ ਪਾਛੇ ਜੋ ਜਲ ਵਰਸੇ ਤੇ ਤੇਰਾ ਜਨ ਪੀਣ ਜਿਆਦਾ ਹੋਣੀ ਆ ਨਾ ਪਹਿਲਾਂ ਪਹਿਲਾਂ ਸਮਝ ਗੁਰਬਾਣੀ ਦੀ ਫਿਰ ਤਾਂ ਗਿਆਨ ਦੀ ਆਂਦੀ ਆ ਜਾਣੀ ਹੈ ਫਿਰ ਤਾਂ ਉਹਨਾਂ ਟੋੜਦਾ ਫਿਰਨਾ ਸਾਈਕਲ ਤੇ ਚੜ ਕੇ ਕੋਈ ਮਿਲਦਾ ਕਿਸੇ ਨੂੰ ਪਜਾਮਾ ਜਗਾਮਾ ਛਾਲਾ ਜਿਹੜੇ ਰੋਜ਼ ਪ੍ਰਚਾਰ ਕਰਦੇ ਨੇ ਫਿਰ ਤਾਂ ਉਹਨਾਂ ਨੂੰ ਰੋੜ ਦਾ ਫਿਰਦਾ ਗਿਆਨ ਕਿਹਾਂ ਦੀ ਆ ਗਈ ਨਾ ਅੰਦਰ ਜਿਹੜੇ ਗੱਲੇ ਹੋਰ ਹੈ ਧਾਰਮਿਕ ਲੋਕ ਹੋਰ ਕਰਦੇ ਨੇ ਬਤਾ ਕਿਸੇ ਧਾਰਮ ਨੂੰ ਰੋੜ ਦਾ ਵੇਦੀ ਤੌੜੀ ਲਾ ਜਾ ਰਿਹਾ ਆਦਮੀ ਬਿਠਾ ਕੇ ਅੰਦਰ ਜੋ ਉਹਦੇ ਨੇਰੀ ਆਈ ਪਈ ਹੈ ਗਿਆਨ ਦੀ ਗੱਲ ਕੀ ਹੈ ਪ੍ਰਚਾਰ ਕੀ ਕਰਦੇ ਨੇ ਉਹਦੇ ਬਾਅਦ ਤੇ ਕੀ ਜਾਂਦਾ ਗੁਰ ਚੌਥੀ ਪੀੜੀ ਟਿਕਿਆ ਚੌਥੀ ਵਾਤਾ ਜਾ ਕੇ ਫਿਰ ਟਿਕਦਾ ਪਹਿਲਾਂ ਤਾਂ ਗਿਆਨ ਤੇ ਟਿਕਿਆ ਨਾ ਫਿਰ ਆਦੀ ਪਾਛੇ ਜੋ ਜਲ ਵਰਸੇ ਫਿਰ ਤੁਰਕੀ ਬਾਣੀ ਪ੍ਰਗਟ ਹੁੰਦੀ ਅਸਲ ਦੇ ਵਿੱਚ ਤਾਂ ਬੁਝਣ ਵਾਲੀਆਂ ਗੱਲਾਂ ਫੇਰੇ ਬੁੱਝ ਹੁੰਦੀਆਂ ਨੇ ਵਾਲੀ ਗੱਲ ਤਾਂ ਉਹੀ ਹੈ ਨਾਮ ਤਾਂ ਬੁੱਝਣ ਵਾਲੀ ਗੱਲ ਬੁੱਝਿਆ ਨਹੀਂ ਜਾਣਾ ਇਹਦੇ ਵਿੱਚੋਂ ਆਪ ਬੁਝਾਇਆ ਤਾਂ ਬੁੱਝ ਸੀ ਬੁੱਝਣ ਵਾਲੀ ਗੱਲ ਤਾਂ ਇਹਦੇ ਵਿੱਚ ਦੱਸੀ ਜ਼ਰੂਰ ਹੋਈ ਆ ਪਰ ਬੁੱਝਣ ਵਾਲੀ ਗੱਲ ਤਾਂ ਆਪ ਬੁਝਾਇਆ ਤਾਂ ਬੁੱਝ ਸੀ ਦਰਸ਼ਨ ਉਹਨੂੰ ਹੁੰਦਾ ਜਿਹਨੂੰ ਦਰਸ਼ਨ ਦੇਵੇ ਦਰਸ਼ਨ ਅਸੀਂ ਆਤਮਾ ਕਰ ਸਕਦੇ ਆਤਮ ਦਰਸ਼ਨ ਦੇ ਵਿੱਚ ਸ਼ਬਦ ਦਾ ਗਿਆਨ ਨਹੀਂ ਹੁੰਦਾ ਤੁਰਕੀ ਬਾਣੀ ਦੀ ਹਾਲਤ ਆਤਮ ਦਰਸ਼ਨ ਦੇ ਵਿੱਚ ਆਤਮ ਦਰਸ਼ਨ ਤੁਰਕੀ ਬਾਣੀ ਤੋਂ ਬਾਅਦ ਦੀ ਗੱਲ ਹੈ ਤੁਰਕੀ ਬਾਣੀ ਦੇ ਵਿੱਚ ਪੈਦਾ ਹੋਣੀ ਹੈ ਸੁਰਤ ਸ਼ਬਦ ਭਵ ਸਾਦਰ ਤਰੀ ਉਹ ਤਾਂ ਬਾਅਦ ਪੈਦਾ ਹੋਣੀ ਇੱਕ ਹੋਣਾ ਗੁਰਬਾਣੀ ਦੇ ਗਿਆਨ ਨਾਲ ਇੱਕ ਹੋਣਾ ਹੁਕਮੇ ਹੁਕਮੇ ਦਾ ਸਾਡੇ ਹੱਥ ਸੀ ਹੁਕਮੇ ਨਹੀਂ ਮੇਰੇ ਗਾਇ ਆਏ ਰਾਜਾ ਰਾਮ ਬਤਾਰਾ ਤਾਂ ਉਹਨੇ ਆਉਣਾ ਹੈ ਤੁਰਕੀ ਬਾਣੀ ਆਈ ਕਾਲ ਆਈ ਜਦੋਂ ਦੀ ਮਰਜ਼ੀ ਹੋਈ ਜਦੋਂ ਦੀ ਮਰਜ਼ੀ ਹੋਈ ਜਦ ਸਾਰੀ ਦੁਨੀਆ ਉਹਦੀਆਂ ਸ਼ਰਤਾਂ ਪੂਰੀਆਂ ਹੋ ਗਈਆਂ ਜਾਂ ਉਹਨੇ ਕਸੌਟੀ ਤੇ ਲਾ ਕੇ ਦੇਖ ਲਿਆ ਜਦੋਂ ਉਹਨੇ ਪੂਰਾ ਪਰਖ ਲਿਆ ਵੀ ਥੋੜਾ ਠੀਕ ਹੈ ਕਿਸੇ ਪਾਸੇ ਵਿੱਚ ਕਮੀ ਨਹੀਂ ਇਹ ਹਿਲਦਾ ਨਹੀਂ ਹੁਣ ਇਹ ਪਿੱਠ ਨਹੀਂ ਦਿਖਾਊਗਾ ਹੁਣ ਉਦੋਂ ਹੁੰਦੀ ਹੈ ਤੁਰਕੀ ਬਾਣੀ ਤੋਂ ਪਹਿਲਾਂ ਨਹੀਂ ਹੁੰਦੀ ਜਿਸ ਬੁਝਾਏ ਉਹ ਬੁਝ ਸੀ ਸਹਜ ਰਤਾ ਬੁਝੇ ਜਿਸ ਨੂੰ ਤੂੰ ਜਾਣਾ ਹੈ ਸੋਈ ਜਦ ਜਾਣਾ ਹੈ ਉਥੇ ਦਰਸ਼ਨ ਦੇਖ ਜੀਵਾ ਗੁਰ ਦਰਸ਼ਨ ਤੋਂ ਦਊਗਾ ਤਾਂ ਦੇਖੂਗਾ ਜੇ ਦਰਸ਼ਨ ਬੁਲਾਣੇ ਦਾ ਦੇਖਣਾ ਹੈ ਤਾਂ ਉਹਦੇ ਬਾਅਦ ਹੈ ਜਿਹਦਾ ਦਰਸ਼ਨ ਸਹਿਜ ਰਤਾ ਬੁਝੇ ਪਤ ਹੋਏ ਸਹਿਜ ਰਤਾ ਬੁਝੇ ਜਾਂ ਸਹਿਜ ਦਾ ਰੰਗ ਚੜਿਆ ਰਹਿੰਦਾ ਲੋ ਫਿਰ ਬੁਝ ਲੈਂਦਾ ਤਾਂ ਕਿ ਕੀਮਤ ਕਰੇ ਨਾ ਕੋਈ ਸਹਿਜ ਦੀ ਅਵਸਥਾ ਬਗਾਵੇ ਨਾ ਡੋਲੇ ਨਾ ਉੱਥੇ ਉੱਥੇ ਵੀ ਡੋਲਦਾ ਡੋਲਣ ਤੇ ਰੱਖੋ ਪ੍ਰਭੂ ਕਿਤੇ ਪਿਛੇ ਨੂੰ ਨਾ ਹੋਵੇ ਤਾਂ ਕਿ ਕੀਮਤ ਕਰੇ ਨਾ ਕੋਈ ਉਹਦੀ ਨਹੀਂ ਫਿਰ ਕੋਈ ਕੀਮਤ ਕਰ ਸਕਦਾ ਉਹ ਵੇ ਕੀਮਤੀ ਹੋ ਗਿਆ ਸਹਿਜ ਤੱਕ ਕੀਮਤ ਹੈ ਕੀ ਕੀਮਤ ਹੈ ਸਹਿਜ ਤੱਕ ਸਹਿਜ ਤੱਕ ਸੰਸਾਰ ਦੀ ਕੀਮਤ ਹੈ ਇੱਕ ਪਾਸੇ ਤੱਕੜੀ ਤੇ ਸੰਸਾਰ ਇੱਕ ਪਾਸੇ ਉਹ ਬੈਠਾ ਬੈਲੈਂਸ ਕਰਦਾ ਸੰਸਾਰ ਸੰਸਾਰ ਨਹੀਂ ਚਾਹੀਦਾ ਨਾਮ ਚਾਹੀਦਾ ਨਾਮ ਨੇ ਭੁੱਖਾ ਸੰਸਾਰ ਦੀ ਭੁੱਖ ਦੀ ਕੀਮਤ ਹੈ ਕਾਦੀ ਭੁੱਖ ਸੰਸਾਰ ਦੀ ਭੁੱਖ ਹੈ ਬਸ ਨਾਮ ਦੀ ਭੁੱਖ ਹੈਗੀ ਹੈ ਕਿਵੇਂ ਤਾਂ ਪੈ ਗਈ ਨਾ ਇੱਕ ਪਾਸੇ ਭੁੱਖ ਹੈ ਇੱਕ ਪਾਸੇ ਨਹੀਂ ਹੈ ਕੀਮਤ ਹੈ ਇੱਥੇ ਤੱਕ ਸਹਿਜ ਤੱਕ ਹੀ ਕੀਮਤ ਹੈ ਉਹ ਤਾਂ ਕਹਾਂ ਕੀਮਤ ਨਹੀਂ ਫਿਰ ਕਾਹਦੀ ਕੀਮਤ ਹੈ ਚਾਰੇ ਪਦਾਰਥ ਹੋ ਗਏ ਫਿਰ ਦੀ ਕੀਮਤ ਸਹਿਜ ਤੱਕ ਤਾਂ ਪਦਾਰਥ ਦੋ ਨੇ ਸੋਇ ਪਦਾਰਥ ਨੇ ਸਹਿਜ ਤੱਕ ਕਬੀਰ ਵੀ ਚਲਾ ਗਿਆ ਸੀ ਵਿੱਚ ਲਿਖਿਆ ਜਦ ਕੀਮਤ ਸੀਗੀ ਉਦੋਂ ਮੈਂ ਕਹਿੰਦਾ ਮਹਿੰਗੇ ਮੂਲ ਹਾਂ ਉਹ ਤੇ ਬਾਦ ਲਿਆ ਜਹ ਦੇਖਾ ਤਾਂ ਰਹਾ ਸਮਾਏ ਜਹ ਦੇਖਾ ਤਾਂ ਰਹਾ ਸਮਾਏ ਸਹਿਜ ਮਿਲਦਾ ਦੇਖੋ ਸਹਿਜ ਮਿਲਦਾ ਦੁਨੀਆ ਦੇ ਪਦਾਰਥਾਂ ਤੇ ਬਦਲੇ ਸਹਿਜ ਮਿਲਦਾ ਹੈ ਮਾਇਆ ਦੇ ਬਦਲੇ ਮਾਇਆ ਛੱਡਤੀ ਸਹਿਜ ਮਿਲ ਗਿਆ ਨਾ ਮਿਲਦਾ ਮਨ ਵੇਚ ਕੇ ਇਹ ਨਹੀਂ ਸੀ ਪਤਾ ਕਬੀਰ ਨੂੰ ਨਾ ਮਿਲਦਾ ਆਪਣਾ ਆਪ ਵੇਚ ਕੇ ਆਪ ਨੇ ਵਿੱਚ ਵੇਚਿਆ ਜੋ ਉਹ ਤੇ ਆਪ ਵਿਚਾਰੀ ਆਪਣਾ ਆਪਾ ਨਹੀਂ ਵੇਚਿਆ ਸਹਿਜ ਵਿੱਚ ਆਪਣਾ ਆਪਾ ਖੜਾ ਹੈ ਸਹਿਜ ਮੈਂ ਮਾਇਆ ਨਹੀਂ ਚਾਹੀਦੀ ਮੈਨੂੰ ਮੈਂ ਖੜੀ ਹੈ ਇਸ ਕਰਕੇ ਮੈਂ ਖੜੀ ਹੈ ਔਰ ਤੂੰ ਵੀ ਖੜਾ ਉੱਥੇ ਦੋਹੇ ਖੜੇ ਨੇ ਤਾਂ ਹੀ ਗੁਰੂ ਗੋਬਿੰਦ ਦੋ ਖੜੇ ਕਹਿੰਦਾ ਦੋਹੇ ਖੜੇ ਨੇ ਤੂੰ ਵੀ ਖੜਾ ਮੈਂ ਵੀ ਖੜੀ ਹੈ ਜਦ ਫਿਰ ਤੂੰ ਤੂੰ ਕਰਤਾ ਤੂੰ ਪਿਆ ਮਨ ਵੇਚਤਾ ਮਨ ਵੀ ਤੂੰ ਹੋ ਗਿਆ ਤੂੰ ਵੀ ਤੂੰ ਹੋ ਗਿਆ ਮਨ ਵੇਚੇ ਸਤਗੁਰ ਕੇ ਪਾਸ ਜਿਸ ਸੇਵਕ ਕੇ ਕਾਰਜ ਰਾਸ ਫਿਰ ਆਇਆ ਰਾਸਤਾਨ ਇਸ ਕਰਕੇ ਸਹਿਜ ਦੀ ਕੀਮਤ ਹੈ ਉਹਦੀ ਕੀਮਤ ਹੈ ਜੀ ਫਿਰ ਕੀ ਕੀਮਤ ਪਾਉਣੀ ਰਿਆ ਹੀ ਨਾ ਕੋਈ ਤਾਂ ਬਣ ਰਿਹਾ ਨਾ ਤਨ ਰਿਹਾ ਨਾ ਸੰਸਾਰ ਰਿਹਾ ਰਿਹਾ ਕੀ ਰਿਹਾ ਡਰਗਾ ਨਿਰਾਕਾਰ ਦੀ ਫਿਰ ਕੀ ਕੀ ਹੁੰਦਾ ਇਹ ਤਾਂ ਸਮਝਾ ਗੋਦਾ ਹੀ ਹੈ ਉਹਦੀ ਕੀ ਕੀਮਤ ਉਹਦੀ ਕੀਮਤ ਇਹਦੀ ਜੈ ਦੇਖਾ ਤਾਂ ਰਹਾ ਸਮਾਏ ਜੈ ਦੇਖਾ ਤਾਂ ਰਹਾ ਸਮਾਏ ਜਿੱਥੇ ਦੇਖਦਾ ਉੱਥੇ ਸਮਾਇਆ ਹੋਇਆ ਸਾਰਿਆਂ ਦੇ ਅੰਦਰ ਹੈ ਅੰਦਰੋਂ ਅਸੀਂ ਝਾਕਦੇ ਨਹੀਂ ਅੰਦਰ ਨੂੰ ਜਿੱਥੇ ਬਣ ਬਣ ਫਿਰਦੇ ਢੂੰਡਦੇ ਬਸ ਰਹੇ ਘਰ ਇਹ ਹਾਲਤ ਹੈ ਸਾਡੀ ਇਹ ਜੋਗੀ ਕਰਦੇ ਤੇ ਜੋਗੀਆਂ ਨੂੰ ਕਹੀ ਹੋਈ ਹੈ ਗੱਲ ਕਹਿੰਦੇ ਬਣ ਬਣ ਫਿਰਦੇ ਢੂੰਡਦੇ ਬਸ ਰਹੀ ਘਰ ਉਹ ਚੀਜ਼ ਘਰ ਰੱਖੀ ਬੈਠੇ ਹੋ ਟੋਲਦੇ ਫਿਰਦੇ ਜੰਗਲਾਂ 'ਚ ਜਦ ਦੇਖਾ ਤਾਂ ਰਹਾ ਸਮਾਏ ਜਿੱਥੇ ਦੇਖਦਾ ਸਾਰਿਆਂ ਵਿੱਚ ਟੋੜਦੇ ਨੇ ਬਾਹਰ ਉਹ ਬਾਹਰੋਂ ਕਿਸੇ ਨੂੰ ਕੁਝ ਨਹੀਂ ਮਿਲਣਾ ਗੁਰਬਾਣੀ ਦਾ ਕਹਿੰਦੀ ਆ ਅੰਦਰੋਂ ਬਲੂ ਅੰਦਰੋਂ ਟੋੜ ਲੋ ਆਹੋ ਮੱਥਾ ਟੇਕਣ ਦਾ ਮਤਲਬ ਇਹ ਹੈ ਗੁਰੂ ਗ੍ਰੰਥ ਸਾਹਿਬ ਨੂੰ ਵੀ ਤੇਰਾ ਇੱਕ ਇੱਕ ਅੱਖਰ ਅਸੀਂ ਸੱਤ ਕਰਕੇ ਮੰਨਾਂਗੇ ਸੱਤ ਕਰਕੇ ਮੰਨਾਂਗੇ ਅਸੀਂ ਮੰਨਣ ਦੇ ਪਾਬੰਦ ਕਸਮ ਖਾਣਿਆ ਮੰਨਾਂਗੇ ਅਸਾਂ ਜਦੇ ਮੁੱਕਰ ਜਾਂਦੇ ਹਾਂ ਮੱਥਾ ਟੇਕ ਕੇ ਬਾਅਦ ਚ ਜਿਹੜੇ ਅੱਗੇ ਸਲਾਮ ਕਰੀ ਦੀ ਉਹਦੇ ਤੇ ਜਵਾਬ ਨਹੀਂ ਦੇ ਸਕਦੇ ਜਵਾਬ ਨਹੀਂ ਕਰ ਸਕਦੇ ਜੋ ਕਹੇ ਮੰਨੋ ਤੂੰ ਅਦਾਲਤ ਅੱਗੇ ਸਲਾਮ ਕਰਦੇ ਨੇ ਜਾ ਕੇ ਅਦਾਲਤ ਦੇ ਹੁਕਮ ਨੂੰ ਕਹਿੰਦੇ ਨਹੀਂ ਮੰਨਦੇ ਜੇ ਗਲਤ ਹੋਵੇ ਫੈਸਲਾ ਹੱਕ ਜੋ ਵਿੱਚ ਹੈ ਨਾ ਹੋਵੇ ਦੋ ਵਕੀਲ ਨੇ ਮੇਰੀ ਬੰਦਾ ਅਪੀਲ ਕਰ ਲੈ ਕਹਾਂ ਜਾ ਕੇ ਇੱਥੇ ਤਾਂ ਅਦਾਲਤਾਂ ਹੈ ਛੋਟੀਆਂ ਬੜੀਆਂ ਪਰ ਉਹਦਾ ਅਦਾਲਤ ਇੱਕ ਜੇ ਮੁੱਠਾ ਟੇਕਦੇ ਹੋ ਸਲਾਮ ਕਰਦੇ ਹੋ ਵੀ ਜਵਾਬ ਨਹੀਂ ਕਰ ਸਕਦੇ ਗੁਰਬਾਣੀ ਦੇ ਜੇ ਸਲਾਮ ਜਵਾਬ ਦੋਵੇਂ ਕਰਨਾ ਨੇ ਫਿਰ ਪੁੱਤੋ ਕੁੱਥਾ ਜਾਏ ਹਾਂ ਦੋਵੇਂ ਕੁੜੀਆਂ ਤੇ ਤੁਹਾਡੀ ਸਲਾਮ ਵੀ ਕੁੜੀ ਹੈ ਜਵਾਬ ਤਾਂ ਕੂੜਾ ਹੈ ਜਵਾਬ ਦੇ ਥੱਲੇ ਵੀ ਝੂਠ ਹੈ ਝੂਠ ਦੇ ਉੱਤੇ ਆਧਾਰਿਤ ਹੈ ਜਵਾਬ ਝੂਠ ਦਾ ਪ੍ਰੇਮ ਹੈ ਅੰਦਰ ਜਵਾਬ ਜਿਹੜਾ ਕਰਦੇ ਹੋ ਝੂਠ ਨਾਲ ਜੁੜੇ ਹੋਏ ਕਰਕੇ ਜਵਾਬ ਕਰਦੇ ਹੋ ਤਾਂ ਨਹੀਂ ਮੰਨਦੇ ਸੱਚ ਨੂੰ ਸੱਚ ਨੂੰ ਤਾਂ ਨਹੀਂ ਮੰਨਦੇ ਕੂੜੇ ਵਾਲੇ ਕੂੜ ਦੀ ਕੰਧ ਅੰਦਰੋਂ ਤੋੜ ਨਹੀਂ ਚਾਹੁੰਦੇ ਨਾਮ ਜਵਾਬ ਦੋਗੇ ਕਰੇ ਸਲਾਮ ਵੀ ਕਰਦਾ ਬੁੱਥਾ ਵੀ ਟੇਕਦਾ ਅੱਗੇ ਵੀ ਨਹੀਂ ਫਿਰ ਸੀਸ ਨਵਾਈਏ ਕਿਆ ਥੀਏ ਜਾਂ ਰੇਦੇ ਕਸੁੱਦਾ ਜਾਏ ਜਾਂ ਤੁਹਾਡਾ ਰੇਦਾ ਹੀ ਸ਼ੁੱਧ ਨਹੀਂ ਹੈ ਤੁਸੀਂ ਬਾਣੀ ਬਦਲੀ ਨਹੀਂ ਕੀ ਫਾਇਦਾ ਮੱਥਾ ਟੇਕਣ ਦਾ ਤੁਹਾਡਾ ਬਈ ਸਭ ਕੁਝ ਲਿਖਿਆ ਹੈ ਬਾਣੀ ਦੇ ਵਿੱਚ ਕੀ ਇਹਨਾਂ ਦਾ ਮੱਥਾ ਟੇਕਣਾ ਕਬੂਲ ਹੈ ਅਪਰਾਧੀ ਨੇ ਸਭ ਤੰਤਰ ਵੇਲੇ ਮੱਥਾ ਟੇਕਦੇ ਨੇ ਬੰਦੇ ਗੱਲ ਹੀ ਅਪਰਾਧੀ ਨੇ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਅਪਰਾਧੀ ਨੇ ਗੁਰਬਾਣੀ ਨੂੰ ਸੱਚਖੰਡ ਵਿੱਚ ਅਪਰਾਧੀ ਬਣੇ ਹੋਏ ਨੇ ਨਾ ਮੱਥਾ ਟੇਕਣ ਵਾਲੇ ਚੰਗੇ ਨੇ ਇਹਨਾਂ ਨੂੰ ਜਿਹੜੇ ਜੋ ਸਖਰੀ ਬਣੇ ਅਪਰਾਧੀ ਨਹੀਂ ਹੋਣ ਉਹ ਰਾਜਾ ਅੱਡ ਬੈਠਾ ਕੋਈ ਆਪਣਾ ਅਜਾਸ ਬਣਾਈ ਵੱਡਾ ਉਹਨੇ ਮੱਥਾ ਤਾਂ ਨਹੀਂ ਟੇਕਿਆ ਜਿਹਨੇ ਨਹੀਂ ਤਾਂ ਧਾਰਨ ਕੀਤਾ ਸਿੱਖੀ ਦਾ ਉਹ ਅੱਡ ਬੈਠਾ ਵੱਖਰਾ ਬੈਠਾ ਮੁਸਲਮਾਨਾਂ ਚ ਹੋਏ ਨੇ ਜਿਨ੍ਹਾਂ ਨੇ ਮੱਥਾ ਟੇਕਤਾ ਵਧੀਆ ਸਿੱਖ ਬਣ ਗਏ ਉਹ ਵੇਜਾ ਜੋ ਵੀ ਜਿਹੜੇ ਸਿੱਖ ਬਣ ਗਏ ਸਾਡੇ ਵਧੀਆ ਨੇ ਉਹਨਾਂ ਨੇ ਗੱਲ ਜੋ ਮੰਨੀ ਹੈ ਜਿਹਦੀ ਸੁਣੀ ਹੈ ਸੁਣੀ ਵਿਚਾਰਿਆਂ ਨੇ ਕੀ ਉਹਨਾਂ ਨੇ ਆਹੀ ਸੁਣੀ ਹੈ ਜਿਹੜੀ ਅਸੀਂ ਸੁਣਾਈ ਹੈ ਪਰ ਜਿਹਦੀ ਸੁਣੀ ਹੈ ਉਹਨੇ ਕਿ ਮੰਨੀ ਹੈ ਉਹਨਾਂ ਨੇ ਅਸੀਂ ਉਹਦੀ ਬਰੀ ਮੰਨਦੇ ਤੇ ਸਾਡਾ ਮੰਨਣ ਦਾ ਰਿਵਾਜ ਨਹੀਂ ਹੈ ਸਾਡੇ ਬਜ਼ੁਰਗਾਂ ਤੋਂ ਆਇਆ ਨਾ ਸਾਨੂੰ ਵਿਰਸਾ ਮਿਲਿਆ ਬੁੱਢੜ ਦਰਵਾਜ ਨਹੀਂ ਮਿਲਿਆ ਸਾਨੂੰ ਅਸੀਂ ਤੇਰੇ ਪਾਇਆ ਬਾਣੀ ਦੇ ਮਨਣ ਤੋਂ ਉਹਨਾਂ ਨੂੰ ਪਾਇਆ ਸਾਨੂੰ ਮੰਨਣ ਦੀ ਨਹੀਂ ਕਹੀ ਸਿਖਾਈ ਹੋਈ ਗੱਲ ਬਚਪਨ ਤੋਂ ਹੀ ਮੱਥਾ ਟੇਕਣਾ ਸਿਖਾਇਆ ਮੱਥਾ ਟੇਕੀ ਦਾ ਹੁੰਦਾ ਬਾਣੀ ਬਸ ਇਹ ਤੋਂ ਕਹਾਣੀ ਬਚਣ ਵਾਲੀ ਗੱਲ ਨਹੀਂ ਸਾਨੂੰ ਦੱਸੀ ਨਾ ਸਾਡੇ ਬਜ਼ੁਰਗਾਂ ਨੇ ਮੰਨੀਏ ਨਾ ਸਾਨੂੰ ਮੰਨਣ ਨੂੰ ਕਿਹਾ ਨਾ ਨਾ ਉਹਨਾਂ ਨੂੰ ਸਮਝ ਸੀ ਕਿ ਨਾ ਸਾਨੂੰ ਸਮਝ ਉਹ ਪੰਕਤੀਆਂ ਜਿਹੜੀਆਂ ਸਾਨੂੰ ਜ਼ਾਹਰ ਕਰਦੀਆਂ ਨੇ ਬੁਲਜਬ ਅਪਰਾਧੀ ਉਹ ਤਾਂ ਅਸੀਂ ਪੜਦੇ ਹੀ ਨਹੀਂ ਉਹ ਤਾਂ ਬੜੀ ਜੜਤੀ 50 ਸਾਲ ਤੋਂ ਪਹਿਲਾਂ ਬਲਕਿ 60 ਸਾਲ ਤੋਂ 60 65 ਸਾਲ ਤੋਂ ਪਹਿਲਾਂ ਪਹਿਲਾਂ ਜ਼ਿਆਦਾ ਪ੍ਰਚਾਰ ਹੁੰਦਾ ਸੀ ਬਈ ਗੁਰੂ ਦੀ ਗੋਲਕ ਸੰਖਿਆ ਸੰਖਿਆ ਸੰਖਿਆ 40 ਸਾਲ ਤੋਂ ਬਿਲਕੁਲ ਪ੍ਰਚਾਰ ਨਹੀਂ ਹੁੰਦਾ ਬਿਲਕੁਲ ਨਹੀਂ ਹੁੰਦਾ 60 ਤੋਂ 50 ਸਾਲ ਦੇ ਵਿੱਚ ਪ੍ਰਚਾਰ ਸਲੋ ਹੁੰਦਾ ਚਲਾ ਗਿਆ ਪਿਛਲੇ 60 ਤੋਂ ਬਾਅਦ ਪਿਛਲੇ 50 ਸਾਲ ਤੱਕ ਫਿਰ ਸਲੋ ਹੁੰਦਾ ਚਲਾ ਗਿਆ ਪ੍ਰਚਾਰ ਜਦ ਤੋਂ ਅਕਾਲੀਆਂ ਕੋ ਬੋਲ ਕਾਗੂ 55 ਤੋਂ ਲੈ ਕੇ 1925 ਤੋਂ ਲੈ ਕੇ ਤਕਰੀਬਨ 10-15 ਸਾਲ ਇਹ 20 ਸਾਲ ਪ੍ਰਚਾਰ ਹੋਇਆ ਸੀ ਗੋਲਗੱਪੇ ਤੇ ਸੰਖੀਆ ਸੰਖੀਆ ਫਿਰ ਘਟਦਾ ਚਲਾ ਗਿਆ ਸੰਖਿਆ ਆਪ ਜੋ ਖਾਣ ਲੱਗੇ ਜਦ ਅਕਾਲੀਆਂ ਦੇ ਗਲੇ ਤੇ ਸੰਖਿਆ ਉਤਰਨ ਲੱਗ ਗਿਆ ਫਿਰ ਪ੍ਰਚਾਰ ਹੌਲੀ ਹੌਲੀ ਹੌਲੀ ਹੌਲੀ ਘਟਾਉਣ ਲੱਗ ਗਏ ਇੱਕ ਦੋ ਸ਼ਲੋਕ ਹੋਰ ਪੜਦੇ ਹੁੰਦੇ ਸੀ ਆਗਿਆ ਭਈ ਅਕਾਲ ਕੀ ਦੇ ਨਾਲ ਉੱਠ ਗਈ ਸਫਾ ਮਲੇਸ਼ ਕੀ ਕਰ ਕੂੜਾ ਪਾਸਾਰ ਡਾਂਕਾ ਬਾਜੇ ਫਤਿਹ ਕਾ ਕਲਮ ਕਾ ਅਵਤਾਰ ਖੱਡਾ ਜਾ ਕੇ ਹੱਥ ਮੈਂ ਕਲਗੀ ਸੋਏ ਸੀ ਸੋਬਰੀ ਰਿਛਿਆ ਕਰੇ ਕਲਗੀ ਤਰਨੀ ਇਹ ਛੜ ਦਿੱਤੇ ਹਨ ਕੱਢ ਦਿੱਤੇ ਫਤਿਹ ਸਰ ਕਢਾਏ ਸੀ ਇਹ ਬਲੇਸ਼ ਦਾ ਆਪਾਂ ਇਹਦਾ ਬੜੋ ਹੁਣ ਡਰ ਗਏ ਅੰਦਰਲੇ ਪਾਪ ਕਬ ਗਏ ਫਤਿਹ ਸਰ ਨੂੰ ਛੜਾਤੇ ਉਹ ਛਾੜ ਦੇ ਵਿੱਚ ਪੈਣ ਚੱਲ ਪੈਣ ਛਾੜ ਨੂੰ ਨਜ਼ਰ ਹੋ ਗਿਆ 40 ਸਾਲ ਦੇ ਵੱਧ ਹੋ ਗਏ 44 ਸਾਲ ਹੋ ਗਏ ਜਦ ਤੋਂ ਬਾਅਦ ਪ੍ਰਚਾਰ ਗੁੰਮ ਹੋ ਗਿਆ ਜਦ ਤੋਂ ਬਾਅਦ ਪ੍ਰਚਾਰ ਸੰਖੇ ਦਾ ਪ੍ਰਚਾਰ ਵੀ ਸ਼ਰਮਣੀ ਕਮੇਟੀ ਵਾਲੇ ਨਹੀਂ ਸੀ ਕਰਦੇ ਹੋਰ ਕਰਦੇ ਨੇ ਜਿਹੜੇ ਬਾਕੀ ਬਾਹਰ ਉਪਚਾਰਕ ਸਿੱਖ ਸੀ ਉਹ ਕਹਿੰਦੇ ਰਹਿੰਦੇ ਸੀ ਇਹ ਨਹੀਂ ਸੀ ਇਹਨਾਂ ਤੋਂ ਵੀ ਛੱਡਦਾ ਪੜਤੇ ਬਲੇਸ਼ ਕੌਣ ਹੈ ਬਲੇਸ਼ ਕਿਸ ਤੇ ਗਿਆ ਬਲੇਸ਼ ਖਾਲਸਾ ਕੌਣ ਹੈ ਤਾਨ ਮਲੇਛਾ ਭਾਈ ਜਿਹੜੇ ਕਹਿੰਦਾ ਉਪੜੀ ਆਪਣੇ ਤੇ ਹੁੰਦੀ ਹੈ ਬਲੇਸ਼ ਤਾਨ ਲੈ ਪੂਜੇ ਪ੍ਰਾਣ ਇਹ ਗੋਲਕ ਦਾ ਪੈਸਾ ਬਲੇਸ਼ ਤਾਂ ਨਾ ਬਲੇਸ਼ ਤਾਂ ਬਰਾਪਾ ਹੋਵੇ ਇਹ ਆਪਣੇ ਖਿਲਾਫ ਪੰਕਤੀਆਂ ਨੇ ਛੱਡ ਦਿਓ ਇਹਨੂੰ ਪੁੱਛੋ ਕਿਹਨੂੰ ਕਿਹਨੂੰ ਪੁੱਛੇ ਛੱਡਿਆ ਤੁਸੀਂ ਉਹ ਕਿਉਂ ਛੱਡੀਆਂ ਪਾਪ ਕੰਮ ਦੇ ਅੰਦਰ ਪਾਪ ਰੌੜਾ ਪਾਉਣ ਲੱਗੇ ਵੀ ਇਹਨਾਂ ਪੁੱਛੋ ਮਾ ਤੂੰ ਚੁੱਪ ਕਰ ਰੋ ਕਿਉਂ ਪੁੱਛਣਾ ਪਰ ਟਾਈਮ ਆਊ ਆਪੇ ਨੂੰ ਪੁੱਛ ਲੂ ਦੱਸਦਾ ਵੀ ਭਾਈ ਇਹਨਾਂ ਨੂੰ ਪੁੱਛੋ ਕਿਉਂ ਛੱਡੀਆਂ ਵੀ ਪਹਿਲਾਂ ਪੜਦੇ ਹੁੰਦੇ ਸੀ ਨਹੀਂ ਪੜਦੇ ਸੀ ਆਹ ਅਰਦਾਸ ਐਡ ਕਿਉਂ ਕੀਤੀ ਵਿਛੜੇ ਜਿਹੜੇ ਗੁਰਦੁਆਰਿਆਂ ਤੋਂ ਵਿਛੋੜਿਆ ਸੇਵਾ ਸੰਭਾਲ ਦਾ ਦਾਨ ਬਖਸ਼ੋ ਇਹ ਕਿਉਂ ਜੋੜ ਲਿਆ ਉਹ ਕਿਉਂ ਛੱਡਤੀ ਪਹਿਲਾਂ ਕਿਉਂ ਪੜਦੇ ਤੇ ਫਿਰ ਕਿਉਂ ਛੱਡੀਆਂ ਐ ਕਿਉਂ ਜੋੜੀਆਂ ਅਰਦਾਸ ਵਿੱਚ ਚਾਰ ਤਖਤ ਨੇ ਪੰਜਵਾਂ ਕਿਉਂ ਐਡ ਕੀਤਾ ਪੰਜਵਾਂ ਤਖਤ ਚੱਲਦਾ ਵੀਰ ਬੁੱਢਾ ਗੱਲ ਮੰਨਿਆ ਹੋਇਆ ਸੀ ਚਾਰ ਤਖਤ ਹੈ ਸੀ ਸਾਰਾ ਕੁਝ ਖਤਮ ਕਰ ਦਈਏ ਸੀ ਇਹ ਪਲਾਨ ਸੀ ਆਪੇ ਖਤਮ ਹੋ ਗਏ ਖਤਮ ਕਰਦੇ ਕਰਦੇ ਸੱਚ ਨੂੰ ਆਪੇ ਖਤਮ ਹੋ ਗਏ ਸੱਚ ਕਿਥੋਂ ਪ੍ਰਗਟ ਹੋਊ ਸੱਚ ਦਾ ਪ੍ਰਚਾਰ ਕੌਣ ਕਰੂਗਾ ਜਿੰਨਾ ਪੈਸਾ ਤੁਸੀਂ ਖਰਚ ਕਰਦੇ ਹੋ ਕਾਹਦੇ ਤੇ ਕਰਤਾ ਖਰਚ ਕੀ ਕੀਤਾ ਉਹਦੇ ਤੇ ਜਵਾਬ ਕੌਣ ਦੇਊਗਾ ਤੁਸੀਂ ਗੁਰਮਤਿ ਖਾਤਰ ਕੀ ਕੀਤਾ ਦੱਸੋ ਜਿਹਨੂੰ ਤੁਸੀਂ ਕਹਿੰਦਾ ਸਿੱਖਾ ਖਾਤਰ ਕੀਤਾ ਉਹ ਤਾਂ ਸਿੱਖੇ ਨਹੀਂ ਹਨ ਸਿੱਖੀ ਤਾਂ ਤੁਸੀਂ ਰਹਿਣ ਦਿੱਤੀ ਸਿੱਖਦਾ ਤੁਸੀਂ ਆਪ ਨਹੀਂ ਰਹੇ ਫਿਰ ਪੈਸੇ ਦਾ ਕੀ ਕੀਤਾ ਉਸ ਪੈਸੇ ਬਲੇਸ਼ ਨੇ ਮਤ ਮਾਰੀ ਬਲੇਸ਼ ਤਾਂ ਨੇ ਮਤ ਮਾਰਤੀ ਧਨ ਬਲੇਸ਼ਾਂ ਖਾਈ ਉਹ ਬਲੇਸ਼ ਧਾਨ ਨੇ ਮਤ ਮਾਰਤੀ ਬਲੇਸ਼ ਧਨ ਦੇ ਨਾਲ ਹੀ ਉਹ ਸਾਰਾ ਨਾਨਕ ਪਾਰ ਪਰੈ ਸੱਚ ਪਾਏ ਨਾਨਕ ਪਾਰ ਪਰੈ ਸੱਚ ਪਾਏ ਨਾਨਕ ਕਹਿੰਦਾ ਪਾਰ ਪਰੈ ਪਗਸਾਗਰ ਤੋਂ ਪਾਰ ਹੋਊਗਾ ਤਾਂ ਜੇ ਤੂੰ ਸੱਚ ਮਿੱਠਾ ਲੱਗੂਗਾ ਜੇ ਸੱਚ ਮਿੱਠਾ ਨਹੀਂ ਲੱਗਦਾ ਭਵ ਸਾਧਰ ਦੇ ਵਿੱਚੇ ਰਹੂਗਾ ਮੰਨੇ ਹੁਕਮ ਸਭੈ ਗੁਰ ਗਿਆਨ